ਪ੍ਰਦੁਮਨ ਕਾ ਜਨਮ ਕਥਨ ਦੋਹਰਾ ਪੁਰਖ ਤ੍ਰਿਆਨ ਸੋ ਬੋਧਨ ਭੈ ਬਤੀਤ ਗਰਭ ਭਇਓ ਤਵ ਰੁਕਮਨੀ ਪ੍ਰਾਪਤੇ ਪਰਮ ਪੁਨੀਤ ਸੋਰਠਾ ਉਪਜਿਓ ਬਾਲਕ ਵੀਰ ਨਾਮ ਧਰੋ ਤੇ ਪਰਦੁਮਨ ਮਹਾਰਥੀ ਰਣ ਤੀਰ ਸਭ ਜਾਣਤ ਹੈ ਜਗਤ ਜਿਹੇ ਸੋਈਆ ਦਸ ਦਿਉਸ ਕੋ ਬਾਲਕ ਭਇਓ ਜਬੀ ਤਵ ਸੰਬਰ ਦੈਤ ਲੈ ਤਾਹੇ ਗਇਓ ਹੈ ਸਿੰਧ ਕੇ ਭੀਤਰ ਡਾਰ ਦਿਓ ਇਕ ਮਾਛੂ ਤੋ ਤੇ ਲੀਲ ਲਿਓ ਹੈ ਮਛ ਸੋਗੈ ਝੀਵਰ ਏਕ ਸੋ ਸੰਬਰ ਪੈ ਫਿਰ ਜਾਇ ਦਇਓ ਹੈ ਪਛਰ ਕੋ ਮਨ ਤਾਇਰ ਸੋਈ ਮੈਂ ਭੇਜ ਦਇਓ ਸੋ ਲਾਸ ਕਯੋ ਹੈ ਸੋਇਆ ਜਬ ਮਛ ਕੋ ਪਾਰਨ ਪੇਟ ਲਗੇ ਤਬ ਸੁੰਦਰ ਬਾਹਰ ਕੇ ਏਕ ਨਿਹਾਰਿਓ ਹੋਏ ਦਇਆਲਵਤੀ ਸੋ ਤ੍ਰਿਆ ਕਰਨਾ ਰਸ ਪੈ ਚਿਤ ਮੈਂ ਤਿਨ ਧਾਰਿਓ ਤੇਰੋ ਕਹਿਓ ਪਤਿ ਹੈ ਇਮ ਨਾਰਦ ਸਿਆਮ ਪਨੈ ਇਹ ਪਾਂਤਿ ਉਚਾਰਿਓ ਸੋ ਬਤਿਆ ਸੁਨ ਕੈ ਮਨ ਨਾਰ ਭਲੀ ਬਿਦਸੋਂ ਭਰਤਾ ਕਰ ਪਾਰਿਓ ਚੋਬੀ ਪੋਖਣ ਬਹੁ ਦਿਵਸ ਜਬ ਕਰੀ ਤਾਵੇ ਦ੍ਰਿਸ਼ਟ ਕੀ ਤਰੀ ਕਾਮ ਭਾਵ ਚਿਤ ਭੀਤਰ ਤੈਓ ਰੁਕਮਨ ਸੁਤ ਸਿਓ ਬਚ ਇਹ ਕਹਿਓ ਮੈਨ ਵਤੀਤਾ ਬੈਨ ਸੁਨਾਏ ਤੁਮ ਹੋ ਪਾਤੀ ਰੁਕਮਨ ਕੇ ਜਾਏ ਤੁਮ ਕੋ ਸੰਬਰਧਾਨ ਭਰਿਓ ਵਾਣ ਸਿੰਧ ਕੇ ਭੀਤਰ ਡਰਿਓ ਚੌਪਈ ਤਬ ਇੱਕ ਮਛ ਲੀਲ ਤੋਹ ਲਿਓ ਸੋ ਵੀ ਮਛ ਫਾਸ ਬਸ ਭਇਓ ਥੀਵਰ ਫਿਰ ਸੰਬਰ ਪੈ ਲਿਆਇਓ ਤੇ ਹਉ ਪੈ ਪਛਨ ਇਤ ਦਿਆਇਓ ਜਬ ਹਮ ਪੇਟ ਮਛ ਕੋ ਫਾਰਿਓ ਤਬ ਤੋਹ ਕਉ ਮੈਂ ਨੈ ਨਿਹਾਰਿਓ ਮੂਰੇ ਹਿਰਦੈ ਦਇਆ ਆਤੀ ਆਈ ਔ ਨਾਰਦੇ ਪਾਂ ਪਾ ਸੁਨਾਈ ਇਹ ਅਵਤਾਰ ਮਦਨ ਕੋ ਆਹੀ ਢੂੰਡਤ ਫਿਰਤ ਰਹਿਣ ਦਿਨ ਜਾਹੀ ਮੈਂ ਪਤ ਲਖ ਤੋਹੇ ਸੇਵਾ ਕਰੀ ਆ ਮੈਂ ਮਦਨ ਕਥਾ ਚਿਤ ਧਰੀ ਰੁਦਰ ਕੋਪ ਕਾ ਆਤ ਜਰੀ ਤਬ ਮੈਂ ਪੂਜਾ ਸਿਵ ਕੀ ਕਰੀ ਬਰ ਸਿਵ ਦਿਓ ਹਲਾਸ ਬਢੈ ਹੈ ਪਰਤਾ ਵਹੀ ਮੂਰਤ ਤੂ ਪੈ ਹੈ ਦੋਰਾ ਤਬ ਹੋ ਸੰਬਰ ਦੈਤ ਕੀ ਭਈ ਰਸੋਇਨ ਆਏ ਅਬ ਪਰਤਾ ਮਰੁਦਰ ਤੂੰ ਸੁੰਦਰ ਦਿਓ ਬਨਾਏ ਸੋਈਆ ਸੁਤ ਕਾਨ ਕੇ ਯੋ ਬਤਿਆ ਸੁਨ ਕੈ ਆਪਣੇ ਚਿਤ ਮੈਂ ਅਤ ਕ੍ਰੋਧ ਵਢਾਇਓ ਬਾਣ ਕਮਾਨ ਕਿਰਪਾਨ ਗਦਾ ਗਹਿ ਕੈ ਅਰ ਕੇ ਬਦ ਕਾਰਨ ਧਾਇਓ ਧਾਮ ਜਾ ਤੇ ਬੈਰੀ ਕੋ ਥੋ ਤੇ ਦਵਾਰ ਪੈ ਜਾਏ ਕੈ ਬੈਨ ਸੁਨਾਇਓ ਜਾਏ ਕੋ ਸਿੰਧ ਪੈ ਡਾਰ ਦਇਓ ਅਬ ਸੋ ਤੋਇ ਸੋ ਲਰਬੇ ਕੋ ਆਇਓ ਸਵਈਆ ਯੋ ਜਾ ਬੈਨ ਕਹੈ ਸੁਸਿਆਮ ਤੋ ਸੰਬਰ ਸ਼ਸਤਰ ਗਦਾ ਗਹਿ ਆਇਓ ਜੈਸੇ ਕਹੀ ਵਿਦ ਹੈ ਕੀ ਤੇ ਭਾਤ ਸੋ ਤਾਹੀ ਨੇ ਜੁਦ ਮਚਾਇਓ ਆਪ ਜੋ ਨਹਿ ਤਾਪ ਹੂਤੇ ਕਹਿ ਵਾਹ ਕੋ ਤਰਾਸ ਦੇ ਪੈਗ ਭਜਾਇਓ ਆਹਵ ਯਾ ਵਿਧੋਤ ਪਇਓ ਕਹਿ ਕੈ ਭਾਂਤ ਸੋ ਸਿਆਮ ਸੁਨਾਇਓ ਸੁਈਆ ਅਤ ਹੀ ਤੇ ਠਾਂ ਜਬ ਮਾਰ ਮਚੀ ਅਰਜਾਤ ਭਇਓ ਨਭ ਮੈਂ ਛਲ ਕੈ ਲੈ ਕਰ ਪਾਹਨ ਬ੍ਰਿਸ਼ਟ ਕਰੀ ਸੁਤ ਸਿਆਮ ਕੇ ਭੈ ਅਤ ਕ੍ਰੁੱਧਤ ਹੋਇ ਕੈ ਸੋ ਇਨ ਪਾਹਨ ਬਿਰਥ ਕਰੇ ਤਿਨ ਕੋ ਸਰ ਇਕ ਹੈ ਏਕ ਲਗੈ ਕੈ ਸ਼ਸਤਰਨ ਸੋ ਤਿਨ ਕੋ ਤਨ ਭੇਦ ਕੈ ਭੂਮ ਡਰਿਓ ਅਤ ਰੋਸ ਬਢੈ ਕੈ ਅਸ ਐ ਤਿਤ ਝਟਾਕ ਲਿਓ ਕਟ ਤੇ ਸਿਰ ਸੰਬਰ ਕੈ ਸੋ ਝਟਾਕ ਦੇ ਝਾਰਿਓ ਦੇਵਨ ਕੇ ਕਨ ਹੇਰਤ ਜੇ ਤਿਨ ਪੌਰਖ ਦੇ ਕੈ ਧਾਨੂ ਚਾਰਿਓ ਭੂਮ ਗਿਰਾਇ ਦਇਓ ਕੈ ਬਿਮੁਛਤ ਸ੍ਰੋਣ ਸੰਭੂ ਤਰਾ ਪੈ ਬਿਥਾਰਿਓ ਕਾਨ ਕੋ ਪੂਤ ਸਪੂਤ ਪਇਓ ਜਿਨ ਏਕ ਕਿਰਪਾਨ ਤੇ ਸੰਬਰ ਮਾਰਿਓ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨ ਪਰ ਪਰਦੁਮਨ ਸੰਬਰ ਦੈਦ ਹਰ ਲੈ ਗਇਓ ਇਸ ਸੰਬਰ ਕੋ ਪਰਦੁਮਨ ਬਧ ਕੀਓ ਧਿਆਇ ਸਮਾਪਤ ਅਪਜੂ ਅਥ ਪਰਦੁਮਨ ਸੰਬਰ ਕੋ ਬਧ ਰੁਕਮਨ ਕੋ ਮਿਲੇ ਦੋਹਰਾ ਤੇ ਕੋ ਬਦ ਕੈ ਪਰਦੁਮਨ ਆਇਓ ਆਪਣੇ ਗ੍ਰੇ ਰਾਤਿ ਆਪਣੇ ਪਦ ਸੰਗ ਤਵੈ ਕਹੋ ਬਢਾਇ ਕੈ ਨੇ ਸੀਲ ਆਪ ਆਪਣੇ ਉਪਰ ਪਤੈ ਚੜਾਏ ਰੁਕਮਨ ਕੋ ਗ੍ਰਹਿ ਥੋ ਜਹਾਂ ਹੀ ਪਹੁੰਚੀ ਆਏ ਸੋਈਆ ਛੋਰ ਕੈ ਚੀਰ ਕੋ ਰੂਪ ਦਿਓ ਤ੍ਰਿਆ ਕੋ ਅਤ ਸੁੰਦਰ ਰੂਪ ਬਨਾਇਓ ਵਾਹ ਉਤਾਰ ਕੈ ਕੰਧ ਤੇ ਤੇ ਕੰਧ ਪਟੰਬਰ ਪੀਤ ਧਰਾਇਓ ਹਜ਼ਾਰ ਤ੍ਰਿਆ ਸਭ ਥੀ ਜੈ ਠਾੜ ਤਿਨੋ ਇਹ ਰੂਪ ਦਿਖਾਇਓ ਸੋ ਸੁਗਤੀ ਚਿਤ ਵੀ ਸਵੈ ਭਾਂਤ ਲਖਿਓ ਬ੍ਰਿਜ ਨਾਇਕ ਆਇਓ ਸਈਆ ਕਾਹੇ ਨਿਹਾਰ ਕੈ ਸਿਆਮ ਸੀ ਮੂਰਤ ਤ੍ਰੀ ਸਵੈ ਮਨ ਮੈ ਸੁਖ ਚਾਹੀ ਲਿਆਇਓ ਹੈ ਆਨ ਬਧੂ ਕੋ ਵਿਆਹ ਕਹਿ ਸਖੀ ਕੀ ਸੋ ਸਖੀ ਗਹਿ ਬਾਹੀ ਏਕ ਨਿਹਾਰ ਕਹੈ ਤੇ ਕੇ ਉਰ ਔਰ ਵਿਚਾਰ ਭਲੇ ਮਨ ਮਾਹੀ ਲਛਣ ਔਰ ਸਭੈ ਹਰ ਕੇ ਏ ਏਕ ਲਤਾ ਭ੍ਰਿਗ ਕੀ ਉਰ ਨਾਹੀ ਸੋਇਆ ਪੇਖਤ ਤਾਹੇ ਰੁਕਮਨ ਕੇ ਸੋ ਪਿਓ ਦਰਵਾ ਪਿਐ ਸੋ ਭਰ ਆਏ ਮੋਹ ਵੜਿਓ ਅਤ ਹੀ ਚਿਤ ਮੈਂ ਕਰਨਾ ਰਸ ਸੋ ਟੁਰ ਮੈਨ ਸੁਨਾਏ ਐਸੋ ਸਖੀ ਕਹੋ ਮੋ ਸੁਤ ਥੋ ਪ੍ਰਭ ਦੈ ਹਮ ਕੋ ਹਮ ਤੇ ਜੋ ਛਿਨਾਏ ਯੋ ਕਹਿ ਸਾਸੂ ਸਾਥ ਲਿਓ ਕਬ ਸਿਆਮ ਕਹਿ ਦੋ ਨੈਣ ਬਹਾਏ ਇਤ ਤੇ ਬ੍ਰਿਜ ਨਾਇਕ ਆਇ ਗਇਓ ਇਹ ਮੂਰਤ ਹੋਰ ਰਹੇ ਟਕ ਲਾਈ ਤੋਹੀ ਲੋ ਨਾਰਦ ਆਇ ਗਇਓ ਵਿਰਥਾ ਸਭੀ ਤਿਨ ਭਾਗ ਸੁਣਾਈ ਕਾਣ ਜੂ ਪੂਤ ਤਿਹਾਰ ਹੋਈ ਹੈ ਇਹ ਯੋ ਸੁਨ ਕਹਿ ਪੁਰ ਬਾਜੀ ਵਧਾਈ ਪਾਗਨ ਕੀ ਨਿਰਸਿਆਮ ਪਨੈ ਜਦ ਵੀਰ ਮਨੋ ਇਹ ਦਿਵਸੈ ਪਾਈ ਇਤ ਸ੍ਰੀ ਦਸਮ ਸਕੰਧੇ ਵਿਚ ਤਰਨਾਟਕ ਕ੍ਰਿਸ਼ਨ ਅਵਤਾਰੇ ਪਰਦੁਮਨ ਸੰਬਰ ਦੈਤ ਬਦ ਕੈ ਰੁਕਮਨ ਕਾਣ ਜੂ ਕੋ ਆਏ ਮਿਲਤ ਭਏ ਅਥ ਸਤਰਾਜ ਸੂਰਜ ਤੇ ਮਨ ਲਿਆਏ ਜਾਮਵੰਦ ਬਦ ਕਥਨੰ ਦੁਹਰਾ ਇਤ ਸੂਰਜ ਸੇਵਾ ਕਰੀ ਸਤਰਾਜਿਤ ਬਲਵਾਨ ਰਵ ਤੇ ਕੋ ਤਬ ਮਨ ਦਈ ਉਜਲ ਆਪ ਸਮਾਨ ਸਵਈਆ ਲੈ ਮਨ ਸੂਰਜ ਤੇ ਅਰਜੇ ਜੋ ਤਾਂ ਦਿਨ ਆਪਣਾ ਤਾਂ ਮੈਂ ਆਇਓ ਜੋ ਕਲ ਸ਼ਾਮ ਪਨਹਿ ਕਰ ਸੇਵ ਘਨੋ ਰਵਿ ਕੋ ਚਿਤ ਤਾਰ ਜਿਵਾਇਓ ਯੋ ਕਰ ਕੈ ਤਪਸਿਆ ਹਤ ਹੀ ਤੇ ਕੀ ਹਿਤ ਸੋ ਤੇ ਕੋ ਜਬ ਗਾਇਓ ਸੋ ਸੁਨ ਕੈ ਸੋ ਬ੍ਰਿਥਾ ਪੁਰ ਲੋਗਨ ਯੋ ਜਦ ਵੀਰ ਪੈ ਜਾਏ ਸੁਨਾਇਓ ਕਾਨ ਜੂ ਵਾਇ ਸਵਈਆ ਕਾਨ ਬੁਲਾਏ ਰੰਜਿਤ ਕੋ ਹਸ ਕੈ ਮੁਖ ਤੇ ਆਸ ਦੀਨੋ ਭੂਕੋ ਦਇ ਤੋ ਕਹਿਓ ਅਭੀ ਰਵ ਤੇ ਜੁਰਝਾਇ ਕਹਿ ਤੈ ਧਨ ਲੀਨੋ ਜੋ ਚਹਿ ਕੈ ਚਿਤ ਵੈ ਚਪਲਾ ਦੁਤ ਜਾਹੇ ਕਹਿਓ ਇਨ ਨੈਕ ਨਾ ਕੀਨੋ ਮੋਨੀ ਠਾਨ ਕੇ ਬੈਠ ਰਿਓ ਬ੍ਰਿਜਨਾਥ ਕੋ ਉਤਰ ਨੈਕ ਨਾ ਦੀਨੋ ਸੋਇਆ ਪ੍ਰਭ ਬਤਿਆ ਕੈ ਬੈਠ ਰਿਓ ਤੇ ਭਰਾਤ ਖੇਡ ਕੇ ਕਾਜ ਪਧਾਰਿਓ ਬਾਂਧ ਭਲੇ ਮਨ ਕਉ ਸਿਰ ਪੈ ਸਭ ਜਨ ਦੂਸਰ ਭਾਨ ਵਿਚਾਰਿਓ ਕਾਨਨ ਕੇ ਜਬ ਬੀਚ ਗਇਓ ਮ੍ਰਿਗਰਾਜ ਬਡੋ ਯਾ ਨਿਹਾਰਿਓ ਤਾਨ ਕੈ ਬਾਣ ਚਲਾਵਤ ਪਇਓ ਸਰ ਵਾਸੈ ਕੈ ਏਕੋ ਫਿਰ ਮਾਰਿਓ ਚਉਪਈ ਜਬ ਤਿਨ ਕੋ ਹਰ ਕੇ ਸਿਰ ਮਾਰਿਓ ਤਬ ਕੇ ਪੁਰਖ ਹੱਥ ਸੰਭਾਰਿਓ ਏਕ ਚਪੇਟ ਚੌਕ ਤੇ ਮਾਰੀ ਮਨ ਸਮੇਤ ਲਈ ਪਾਗ ਉਤਾਰੀ ਦੋਹਰਾ ਤੇ ਬਦ ਕੈ ਮਨ ਭਾਗ ਲੈ ਸਿੰਘ ਤਸਿਓ ਬਨ ਜਾਏ ਭਾਲ ਕੇ ਏਕ ਬਡੋ ਤੋ ਤੇ ਹੀਰਿਓ ਮ੍ਰਿਗ ਰਾਏ ਸੋਈਆ ਭਾਲਕ ਦੇਖ ਮਨੀ ਦੁਤ ਕੋ ਸੋ ਲਖਿਓ ਕੋ ਕੇਹਰ ਲੈ ਫਲ ਆਇਓ ਜਾਂ ਫਲ ਕੋ ਆ ਭਛ ਕਰੋ ਸੋ ਛਦਾਤੁਰ ਹੋਇ ਤਾ ਭਛਨ ਤਾਇਓ ਜਿਉ ਮ੍ਰਿਗ ਰਾਜ ਤੋਂ ਜਾਤ ਲਿਓ ਤਿਉ ਅਚਾਨਕ ਆਇਆ ਕੈ ਜੁਦ ਮਚਾਇਓ ਏਕ ਚਪੇੜ ਚਟਾਕ ਦਾ ਮਾਰ ਚਟਾਕ ਦਾ ਸਿੰਘ ਕੋ ਮਾਰ ਗਿਰਾਇਓ ਦੋਹਰਾ ਜਾਂ ਵਾਨ ਬਦ ਸਿੰਘ ਕੋ ਮਨ ਲੈ ਮਨ ਸੁਖ ਪਾਏ ਜਾਹ ਗ੍ਰਹਿ ਆਪਨੋ ਤੋ ਤਹੀ ਪਹੁੰਚਿਓ ਆਏ ਸਤਰਾ ਜਿਤ ਲਗ ਭੇਦ ਨਹਿ ਸਭਨਨ ਕਹਿਓ ਸੁਨਾਏ ਕ੍ਰਿਸ਼ਨ ਮਾਰ ਮੋਇ ਪ੍ਰਾਤ ਕੋ ਲੀਨੀ ਮਨ ਛੁਟਕਾਏ ਸਵਈਆ ਯੋ ਸੁਨ ਕੈ ਚਰਚਾ ਪ੍ਰਭ ਜੂ ਆਪਣੇ ਢਿਗ ਜਾ ਤਿਹ ਕੋ ਸੁ ਬੁਲਾਇਓ ਸਤਰਾ ਜੀਤ ਕਹਿ ਮੋਇ ਭਰਾਤ ਹਰਿਓ ਹਰ ਜੂ ਮਨ ਹੇਤ ਸੁਨਾਇਓ ਐਸੋ ਕਬੂਲ ਸੁਨੇ ਮਨੁਆ ਹਮਰੋ ਅਤਿ ਕ੍ਰੋਧ ਕੇ ਸੰਗਤਾਇਓ ਤਾਤੇ ਚਲੋ ਤੁਮ ਹੂੰ ਤੇ ਸੋਧ ਕੋ ਹਉ ਚਲੋ ਕਹਿ ਕੋ ਜਨਤਾਇਓ ਸੋਇਆ ਜਾਦਵ ਲੈ ਬ੍ਰਿਜਨਾਥ ਜਬੈ ਆਪਣੇ ਸੰਖੋ ਤਾਇ ਸਿਧਾਰੇ ਅਸੁਪਤੀ ਬਿਨ ਪ੍ਰਾਨ ਭਰੇ ਸੋ ਤਹੀਏ ਗਏ ਦੂਜੈ ਨਿਹਾਰੇ ਕੇ ਹਰ ਕੋ ਤਾ ਖੋਜ ਪਿਖਿਓ ਜੇ ਵਾਹੀ ਹਨੇ ਪਾਟਿਆ ਸੋ ਪੁਕਾਰੇ ਆਗੇ ਜੋ ਜਾਏ ਤੋ ਸਿੰਘ ਪਿਖਿਓ ਮ੍ਰਿਤ ਚੌਕ ਭਰੇ ਸਭ ਪੌਰ ਖਵਾਰੇ ਦੋਹਰਾ ਕਹ ਭਾਲ ਕੀਏ ਖੋਜ ਕੋ ਚਿਤੈ ਰਹਿ ਸਿਰ ਨਾਏ ਜਹ ਖੋਜ ਤੇ ਜਾਤ ਭਗਤ ਹਾ ਜਾਤ ਭਟ ਧਾਏ ਕਵਿ ਵਾਜ ਸੁਈਆ ਜਾ ਪ੍ਰਭ ਕੇ ਵਰਦਾਨ ਦੇ ਅਸੁਰਾਰਜ ਤੇ ਸਭ ਦਾਨ ਭਾਗੇ ਜਾ ਪ੍ਰਭ ਸਤਰਨ ਨਾਸ ਕਯੋ ਸਸ ਸੂਰ ਥਪੇ ਫਿਰ ਕਾਰਜ ਲਾਗੇ ਸੁੰਦਰ ਜਾਇ ਕਰੀ ਕੁਬਜਾ ਛਿਨ ਬੀਜ ਸੁਗੰਧ ਲਗਾਵਤ ਬਾਗੇ ਸੋ ਪ੍ਰਭ ਆਪਣੇ ਕਾਰਜ ਹੇਤ ਸੋ ਜਾਤ ਹੈ ਰੀਸ ਕੇ ਖੋਜੈ ਲਾਗੇ ਸੋਇਆ ਖੋਜ ਲਿਏ ਸਭੇ ਗੁਫਾਉ ਮੈਂ ਜਾਤ ਭੈ ਹਰਿ ਐਸੇ ਉਚਾਰਿਓ ਹੈ ਕੋ ਸੂਰਤ ਤਸੈ ਇਹ ਬੀਚ ਨਾ ਕਾਹੂ ਬਲੀ ਪੁਰਖਤ ਸੰਭਾਰਿਓ ਯਾਹੀ ਕੇ ਬੀਚ ਤਥਿਓ ਸੋਈ ਰੀਛ ਸਭੋ ਮਨ ਮੈਂ ਇਹ ਭਾਂਤ ਵਿਚਾਰਿਓ ਕੂ ਕਹਿ ਨ ਜਾ ਮੈਂ ਕਹਿਓ ਹਰੇ ਵੇ ਹਮ ਖੋਜੀ ਮੈਂ ਡਾਰਿਓ ਕੋ ਨਾ ਬੀਰ ਗੁਫਾ ਮੈਂ ਤਸਿਓ ਤਬ ਆਭੀ ਤਾਹੇ ਮੈਂ ਸਿਆਮ ਗਇਓ ਹੈ ਭਾਲ ਗਲੈ ਸੁਧ ਬੀਜ ਗੁਫਾ ਕੇ ਜੁਧ ਕੋ ਸਾਮੇ ਕੋ ਪਇਓ ਹੈ ਸਿਆਮ ਜੂ ਸਿਆਮ ਪਨੈ ਉਹ ਸੋ ਦਿਨ ਦਵਾਦਸ ਬਾਹਨ ਜੁਦ ਕਯੋ ਹੈ ਜੁਦ ਤੇ ਜੂ ਚਾਰਨ ਵੈ ਨਾ ਹਵੈ ਹੈ ਕਬੈ ਕਬਹੂ ਨਾ ਭਇਓ ਹੈ ਸੋਈਆ ਦਵਾਦਸ ਦਿਵਸ ਫਿਰੇ ਦਿਨ ਰਹਿਣ ਨਹੀਂ ਤੇ ਤੇ ਖਰ ਨੈਕ ਡਰਾਨੋ ਲਾਤਨ ਮੂਕਨ ਕੋ ਅਤੀ ਫੁਨ ਧੌਣ ਗੁਫਾ ਮਹਿ ਜੁਦ ਮਚਾਨੋ ਪੌਰਖ ਭਾਲਕ ਕੋ ਕਟ ਗਇਓ ਇਹ ਮੈਂ ਬਹੁ ਪੌਰਖ ਤਾ ਪਾਚਾਨੋ ਜੁਧ ਕੋ ਛਾੜ ਕੇ ਪਾਏ ਪਰਿਓ ਜਦ ਵੀਰ ਕੋ ਰਾਮ ਸਹੀ ਕਰ ਜਾਨੋ ਸਵਈਆ ਪਾਏ ਪਰਿਓ ਗਿਆਨੋ ਘਨੋ ਬਤਿਆਤ ਦੀਨ ਹੋਇ ਜਾ ਬਿਦ ਭਾਖੀ ਹੋ ਤੁਮ ਰਾਮਨ ਕੇ ਮਰੀਆ ਤੁਮ ਹੀ ਪੁਨ ਲਾਜ ਦਰੋਪ ਦਰਾਖੀ ਪੂਲ ਪਈ ਖਮ ਤੇ ਪ੍ਰਭ ਜੂ ਸੋ ਛਿਮਾ ਕਰਿਐ ਸਿਵ ਸੂਰਜ ਸਾਖੀ ਜੋ ਕਹਿ ਕਹਿ ਦੋਇ ਤਾਜ ਹੁਤੀ ਸੋ ਲੈ ਬ੍ਰਿਜਨਾਥ ਕਹਿ ਅਗਰਜ ਰਾਖੀ ਸੋਈਆ ਉਤ ਜੁਦ ਕੈ ਸਿਆਮ ਜੂ ਬਿਆਹ ਕਯੋ ਇਤ ਹੋਇ ਕੈ ਨਿਰਾਸੇ ਮਨ ਆਏ ਕਾਨ ਗੁਫਾਹੂ ਕੇ ਬੀਜ ਤਸੇ ਸੋ ਕਾਹੂ ਹਨੇ ਸੋ ਇਹੀ ਠਹਰਾਏ ਨੀਰ ਟਰੈ ਪਟਵਾਨ ਕੀ ਆਖਣ ਲੋਟਤ ਹੈ ਚਿਤ ਮੈਂ ਦੁਖ ਪਾਏ ਸੀਸ ਤੁਨੈ ਇਕ ਐਸੇ ਕਹੈ ਹਮੂ ਜਦ ਵੀਰ ਕੇ ਕਾਮ ਨ ਆਏ ਸੋਈਆ ਸੈਣ ਜਿਤੋ ਜਦ ਵੀਰ ਕੇ ਸੰਗ ਗਇਓ ਸੋ ਭੂਪਤ ਪੈ ਰੋਗਤ ਆਇਓ ਭੂਪਤ ਦੇਖ ਦਸਾ ਤਿਨ ਕੀ ਅਤ ਹੀ ਆਪਣੇ ਮਨ ਮੈਂ ਦੁਖ ਪਾਇਓ ਤਾਏ ਗਇਓ ਬਲ ਭਦਰ ਪੈ ਪੂਛਨ ਰੋਏ ਇਹੀ ਤਿਨ ਬੈਨ ਸੁਨਾਇਓ ਕਾਨ ਗੁਫਾ ਕੇ ਬਿਖੈ ਤਸ ਕੈ ਤੇ ਤੇ ਵਹਰੋ ਨਹੀਂ ਬਾਹਰ ਆਇਓ ਹਲੀ ਬਾਸ਼ਵਈਆ ਕੈ ਲਰ ਕੈ ਹਰ ਕਾਹੂ ਕੇ ਸੰਗ ਤਨ ਆਪਨ ਕੋ ਜਮ ਲੋਕ ਪਠਾਇਓ ਖੋਜਤ ਕੈ ਮਨ ਯਾ ਜੜ ਕੀ ਬਲ ਲੋਗਿਓ ਗਇਓ ਕੋ ਮਾਰਗ ਪਾਇਓ ਕਹਿ ਮਨ ਲੈ ਇਹ ਪ੍ਰਾਤ ਕੇ ਪ੍ਰਾਨ ਗਇਓ ਜਮ ਲੈ ਤਿਨ ਲੈਨ ਕੋ ਧਾਇਓ ਕਹਿ ਇਹ ਮੂਰਖ ਕੋ ਸੋ ਕਬੂਲ ਲਗਿਓ ਹੋਇ ਲਜਾ ਤੁਰ ਧਾਮ ਨਾ ਆਇਓ ਸਵਈਆ ਰੋਏ ਜਬੈ ਸੰਗ ਪੂਪਤ ਕੇ ਮੁਖ ਤੇ ਮੁਸਲੀ ਇਹ ਪਾਂਤਿ ਉਚਾਰਿਓ ਤਉ ਸਤਰਾਜਦ ਕਉ ਮਿਲ ਕੈ ਸਭ ਜਾਦਵ ਲਾਤਨ ਮੂਕਨ ਮਾਰਿਓ ਪਾਗ ਉਤਾਰ ਦਈ ਮੁਸਕੈ ਗਹਿ ਗੋਡਣ ਤੇ ਮਦਕੂਪ ਤੇ ਡਾਰਿਓ ਛੋੜ ਤਾ ਕੋ ਕਹਿਓ ਨ ਕਿਉ ਸਭ ਤੇ ਕੋ ਬਦਬੋ ਚਿਤ ਤਾਰਿਓ ਕਾਨਰ ਕੀ ਜਵੇ ਬਤਿਆ ਪ੍ਰਭ ਕੀ ਸਭ ਨਾਰਨ ਜੋ ਸੁਨ ਪਾਈ ਰੋਗਤ ਪੀ ਕੋ ਭੂਮ ਪਰੀ ਗਿਰ ਪੀਟਤ ਪੀ ਕਰ ਕੈ ਦੁਜਤਾਈ ਏਕ ਕਹੈ ਪਦ ਪ੍ਰਾਣ ਤਜੈ ਅਬ ਹੋਇ ਹੈ ਕਹਾ ਹਮਰੀ ਗਤ ਮਾਈ ਔਰ ਰੁਕਮਨ ਦੇ ਦਿਜੋ ਤਮ ਦਾਨ ਸਤੀ ਭੁਨ ਹੋਵੇ ਕੋ ਆਈ ਦੋਹਰਾ ਬਾਸ ਦੇਵਿਆਰ ਦੇਵ ਕੀ ਦੁਬਦਾਤੈ ਬਢਾਏ ਪ੍ਰਭ ਗਤ ਦਵੈ ਬਿਧੇਰ ਕੈ ਵਰਜੋ ਰੁਕਮਨ ਆਏ ਸਵਈਆ ਪੁੱਤਰ ਬਦੂ ਹੂ ਕੋ ਦੇਵ ਕੀ ਆਏ ਸੋ ਸਿਆਮ ਪਨੈ ਜਾਸ ਸਮਝਾਇਓ ਜੋ ਹਰ ਜੂਜ ਮਰੇ ਰਣ ਮੋ ਜਰਬੋ ਤੋਹਿ ਕੋ ਨਿਸ਼ਚੈ ਬਨ ਆਇਓ ਜੋ ਮਨ ਢੂੰਡ ਜਾ ਜੜ ਕੀ ਬ੍ਰਿਜਨਾਥ ਕਨੇ ਪੁਨ ਕੋਸ ਸੁਧਾਇਓ ਤਾਤੇ ਰਹੋ ਚੁਪ ਕੈ ਸੁਧ ਲੈ ਅਰਿਓ ਕਹਿ ਪਾਇਨ ਸੀਸ ਝੁਕਾਇਓ ਐਸੇ ਸਮੋਦ ਕੈ ਪੁੱਤਰ ਬਦੂ ਕੋ ਭਵਾਨੀ ਕੋ ਭੈ ਤਿਨ ਜਾਇ ਮਨਾਇਓ 28 ਦਿਵਸ ਲੋ ਸੇਵ ਕਰੀ ਤਿਹ ਕੀ ਤਿਹ ਕੋ ਅਤੀ ਰਜਵਾਇਓ ਹਰੀ ਸਿਵਾ ਤਿਨ ਪੈ ਤਬ ਹੀ ਕਬ ਸ਼ਾਮ ਇਹੀ ਵਰਦਾਨ ਦਿਵਾਇਓ ਆਏ ਹੈ ਸ਼ਾਮ ਨਾ ਸ਼ੋਕ ਕਰੋ ਤਬ ਲੋ ਹਰ ਲੀਨੇ ਤ੍ਰਿਆ ਮਨ ਆਇਓ ਕਾਰ ਕੋ ਹੇਰ ਤ੍ਰਿਆ ਮਨ ਕੇ ਜੁਤ ਸੋਖ ਕੀ ਬਾਤ ਸਭੈ ਬਿਸਰਾਈ ਡਾਰਕ ਮੰਡਲ ਮੈਂ ਜਲ ਸੀਤਲ ਮਾਇ ਪਿਓ ਪੁਨਵਾਰ ਕਹਿ ਆਈ ਜਾਦ ਔਰ ਸਵੈ ਹਰਖੈ ਅਰਬਾਜਦ ਪੀ ਪੁਰ ਬੀਚ ਵਧਾਈ ਔਰ ਕਹੈ ਕਲ ਸਿਆਮ ਸਿਵਾ ਸੋ ਸਵੈ ਜਗ ਮਾਏ ਸਹੀ ਠਾਰਾਈ ਇਤ ਜਾਮ ਮੰਤ ਕੋ ਜੀਤ ਗਏ ਦੋਇ ਤਾ ਤਿਸ ਕੀ ਮਾਨਿ ਸਹਿਤ ਲਿਆਵਤ ਭੈ